ਤੋ ਪ੍ਰਸਾਦ ਤੋਟਕ ਛੰਦ ਜੈ ਜੰਪਹੁ ਜੁਗਣ ਜੂ ਜੁੰਗ ਪੈ ਕੰਪਹੁ ਮੇਰ ਪਿਆਲ ਆਲ ਭਉ ਤਪ ਤਾਪਸ ਸਰਬ ਜਲੇ ਥਲੰਗ ਤਨ ਉਚਰਤ ਇੰਦਰ ਕੁਮੇਰ ਬਲੰ ਅਨਖੇ ਸਰੂਪ ਭੇਦ ਭਿਅੰਗ ਅਨਖੰਡ ਅਭੂਤ ਛੇਦ ਅਛੰਗ ਅਨਕਾਲ ਅਪਾਲ ਦਿਆਲ ਅਸੁੰਗ ਜੇ ਠਟੀਆਂ ਮੇਰ ਆਕਾਸ ਭੰਗ ਅਨਖੰਡ ਅਮੰਡ ਪ੍ਰਚੰਡ ਨਰੰਗ ਜੇ ਰਚੀਆਂ ਦੇਵ ਦੇਵਰੰ ਸਭ ਕੀਨੀ ਦੀਨ ਜਮੀਨ ਜਮਾ ਜਿਹ ਰਚੀਆਂ ਸਰਬਮਕੀਨ ਮਕਾਂ ਜੇ ਰਾਗ ਨਾ ਰੂਪ ਨਾ ਰੇਖ ਰੁਖੰ ਜੇ ਤਾਪ ਨਾ ਸਾਪ ਨਾ ਸੋਖ ਸੁਖੰ ਜੇ ਰੋਗ ਨਾ ਸੋਗ ਨਾ ਭੂਖ ਭਯੰ ਜੇ ਖੇਦ ਨਾ ਭੇਦ ਨਾ ਛੇਦ ਛਯੰ ਜੇ ਜਾਤ ਨਾ ਪਾਤ ਨਾ ਮਾਤ ਪਿਤੰ ਜੇ ਰਚੀਆਂ ਛਤਰੀ ਛਤਰ ਛਿਤੰ ਜੇ ਰਾਗ ਨਾ ਰੇਖ ਨਾ ਰੋਗ ਭਣੰ ਜੇ ਦਵੈਖ ਨਾ ਦਾਗ ਨਾ ਦੋਖ ਗਣੰ ਜਿਹ ਅੰਡਾ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵ ਸਚਿਓ ਰਾਜ ਤਾਮਸ ਤੇਜ ਤੇਜ ਕੀਓ ਅਨਭਉ ਪਦ ਆ ਪ੍ਰਚੰਡ ਲਿਓ ਸ੍ਰੀ ਸਿੰਧਰ ਬਿੰਧ ਨਿਗਿੰਦ ਨਗੰ ਸ੍ਰੀ ਜਾਛ ਗਿੰਦਰਾਭ ਭਨੇਂਦ ਭੁਜੰ ਰਾਜ ਦੇਵ ਦੇਵ ਪੇਵ ਨਰੰ ਨਰਪਾਲ ਨਰਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰ ਰਾਜ ਅੰਡਜ ਸੇਤਜ ਉਤ ਭੁਜੰ ਕੀਏ ਦੇਵ ਦੇਵ ਸਰਾਧ ਪਿਤੰ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨਾ ਪਾਤ ਨਾ ਜੋਤ ਜਤੰ ਜਿਹ ਤਾਤ ਨਾ ਮਾਤ ਨਾ ਪ੍ਰਾਤ ਸੁਤੰ ਜੇ ਰੋਗ ਨਾ ਸੋਗ ਨਾ ਭੋਗ ਭਵੰ ਜੇ ਜੰਪਹਿ ਕਿੰਨਰ ਜਛ ਜਵੰ ਨਰ ਨਾਰ ਨਪੁੰਸਕ ਜਾਹੇ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜ ਰਥਾਦਿਕ ਪਾਤ ਗਣੰ ਪਵ ਭੂਤ ਭਵੇਖ ਭਵਾਨ ਤਵੰ ਜੇ ਅੰਡਜ ਸੇ ਤਜ ਜੇ ਰਜੰ ਰਜ ਭੂਮਿ ਆਕਾਸ ਪਤਾਲ ਜਲੰ ਰਜ ਪਾਵਕ ਪੌਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਲੀ ਭੂਮੇਰ ਆਕਾਸ ਨਿਵਾਸ ਛਿਤੰ ਰਚ ਰੋਜ ਇਕਾਦਸ ਚੰਦਰ ਬ੍ਰਤੰ ਦੁੱਧ ਚੰਦ ਦਨੀਸਾ ਦੀਪ ਦਈ ਜੇ ਪਾਵਕ ਪੌਣ ਪ੍ਰਚੰਡ ਮਈ ਜੇ ਖੰਡ ਅਖੰਡ ਪ੍ਰਚੰਡ ਕੀਏ ਜੇ ਛਤਰ ਉਪਾਏ ਛਿਪਾਏ ਦੀਏ ਜੇ ਲੋਕ ਚਤਰ ਦਾ ਚਾਰ ਰਚੇ ਗਣ ਗੰਧਰਵ ਦੇਵ ਦੇਵ ਸਚੇ ਅਨਤੂਤ ਅਭੂਤ ਅਛੂਤ ਮਤੰ ਅਨਗਾਦ ਅਵਿਆਦ ਅਨਾਦ ਗਤੰ ਅਨਖੇਦ ਭੇਦ ਛੇਦ ਨਰੰਗ ਜੇ ਚਾਰ ਚਤਰ ਦਿਸ ਚੱਕਰ ਫਿਰੰ ਜੇ ਰਾਗ ਨਾ ਰੰਗ ਨਾ ਰੇਖ ਰੁਗੰ ਜੇ ਸੋਗ ਨਾ ਭੋਗ ਨਾ ਜੋਗ ਜੁਗੰ ਹੂ ਪੰਜਨ ਗੰਜਨ ਆਸਰੰਗ ਦੇ ਬੰਦਤ ਦੇਵ ਦੇਵ ਨਰੰਗ ਗਣ ਕਿੰਨਰ ਜਛ ਭੁਜੰਗ ਰਚੇ ਮਣਿ ਮਾਨਕ ਮੋਤੀ ਲਾਲ ਸੁਚੇ ਅਨ ਭੰਜ ਪ੍ਰਭਾ ਅਨ ਗੰਜ ਬ੍ਰਿਤੰਗ ਜੇ ਭਾਰਨਾ ਨਾ ਪਾਵਤ ਪੂਰ ਮਤੰ ਅਨ ਖੰਡ ਸਰੂਪ ਡੰਡ ਪ੍ਰਭਾ ਜੈ ਜੰਪਦ ਵੇਦ ਪੁਰਾਣ ਸਭਾ ਜੇ ਵੇਦ ਕਤੇ ਬਨੰਤ ਕਹੈ ਜੇ ਭੂਤ ਭੂਤ ਨਾ ਭੇਦ ਲੈ ਜੇ ਵੇਦ ਪੁਰਾਣ ਕਤੇਵ ਜਪੈ ਸੁਤ ਸਿੰਧ ਅਧੋ ਮੁਖ ਤਾਪ ਤਪੈ ਕਈ ਕਲਪਨ ਲਓ ਤਬ ਤਾਪ ਕਰੈ ਨਹੀਂ ਨੈ ਕਿਰਪਾ ਨਿਧ ਪਾਨ ਪਰੈ ਜਿਹ ਫੋਕਟ ਧਰਮ ਸਵੈ ਤਜ ਹੈ ਇਕ ਚਿਤ ਕਿਰਪਾ ਨਿਧ ਕੋ ਭਜ ਹੈ ਤਿਉ ਜਾ ਪਵ ਸਾਗਰ ਕੋ ਤਰ ਹੈ ਪਵ ਭੂਲ ਨਾ ਦੇਹ ਪੁਨਰ ਧਰ ਹੈ ਇਕ ਨਾਮ ਬਿਨਾ ਨਹੀਂ ਕੋਟ ਬ੍ਰਤੀ ਏ ਵੇਦ ਉਚਾਰਤ ਸਾਰਸਤੀ ਜਿਉ ਵਾਰਸ ਕੇ ਚਸਕੇ ਰਸ ਹੈ ਤਿਉ ਭੂਲ ਨਾ ਕਾਲ ਫਦਾ ਫਸ ਹੈ ਤਵ ਪ੍ਰਸਾਦ ਨਰਾਛੰਦ ਅਗੰਜ ਆਦ ਦੇਵ ਹੈ ਅਭੰਜ ਭੰਜ ਜਾਨੀਐ ਅਭੂਤ ਭੂਤ ਹੈ ਸਦਾ ਅਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾਸ ਦੀਵ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਭੰਜ ਭੰਜ ਹੈ ਸਦਾ ਅਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਐ ਸਦੀਵ ਸਿੱਧ ਸੁਧ ਦਾ ਪ੍ਰਤਾਪ ਪੱਤਰ ਜਾਨੀਐ ਨਾ ਰਾਗ ਰੰਗ ਰੂਪ ਹੈ ਨਾ ਰੋਗ ਰਾਗ ਰੇਖ ਹੈ ਅਦੋਖ ਅਦਾਗ ਅਦਗ ਹੈ ਅਪੂਤ ਅਪ੍ਰਮ ਅਪੇਖ ਹੈ ਨਾ ਤਾਤ ਮਾਤ ਜਾਤ ਹੈ ਨਾ ਪਾਤ ਚਿਹਨ ਬਰਨ ਹੈ ਅਦੇਖ ਅਸੇਖ ਅਪੇਖ ਹੈ ਸਦੀਵ ਵਿਸ ਭਰਨ ਹੈ ਵਿਸਵੰਬਰ ਵਿਸਨਾਥ ਹੈ ਵਿਸੇਖ ਵਿਸ ਭਰਨ ਹੈ ਜਿਵੇਂ ਜਮਾਨ ਕੇ ਵਿਖੈ ਸਦੀਵ ਕਰਮ ਕਰਨ ਹੈ ਅਦਵੈਖ ਹੈ ਅਭੇਖ ਹੈ ਅਨੇਖ ਨਾਦ ਜਾਣੀਐ ਸਦੀਵ ਸਰਬ ਠੌਰ ਮੈਂ ਵਿਸੇਖ ਆਨ ਮਾਨੀਐ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸ ਆਵੀ ਪੁਰਾਨ ਓ ਕੁਰਾਨ ਨੇਤ ਨੇਤ ਕਹਿ ਬਤਾਵੀ ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਐ ਅਗਾਂ ਜੇ ਆਦ ਦੇਵ ਹੈ ਕਹੋ ਸੋ ਕੈ ਸਿਪਾਈਐ ਜਿਵੇਂ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਨਾ ਹਾਰ ਹੈ ਨਾ ਬਾਣ ਹੈ ਸਮਾਨ ਰੂਪ ਜਾਣੀਐ ਮਕੀਨ ਓ ਮਕਾਨ ਅਪਰਮਾਨ ਤੇਜ ਮਾਨੀਐ ਨਾ ਦੇਹ ਹੈ ਨਾ ਗੇਹ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਮੰਤਰ ਹੈ ਨਾ ਮਿੱਤਰ ਹੈ ਨਾ ਤਾਤ ਹੈ ਨਾ ਮਾਤ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਸਾਧ ਨੇਖ ਹੈ ਨਾ ਦੋਖ ਹੈ ਨਾ ਦਾਗ ਹੈ ਨਾ ਦਵੈਖ ਹੈ ਨਾ ਦੇਹ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰਾਉ ਹੈ ਨਾ ਰੰਕ ਹੈ ਨਾ ਮਾਨ ਹੈ ਨਾ ਮੋਤ ਹੈ ਨਾ ਸਾਖ ਹੈ ਨਾ ਸੰਕ ਹੈ ਨਾ ਜੱਜ ਹੈ ਨਾ ਗੰਧਰਵ ਹੈ ਨਾ ਨਾਰ ਹੈ ਨਾ ਨਾਰ ਹੈ ਨਾ ਚੋਰ ਹੈ ਨਾ ਸਾਖ ਹੈ ਨਾ ਸਾਹ ਕੋ ਕੁਮਾਰ ਹੈ ਨਾ ਨੇਖ ਹੈ ਨਾ ਗੇਖ ਹੈ ਨਾ ਦੇਹ ਕੋ ਬਨਾਓ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਲ ਕੋ ਮਿਲਾਓ ਹੈ ਨਾ ਤੰਤਰ ਹੈ ਨਾ ਮੰਤਰ ਹੈ ਨਾ ਜੰਤਰ ਕੋ ਸਰੂਪ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੇਖ ਹੈ ਨਾ ਰੂਪ ਹੈ ਨਾ ਜੰਤਰ ਹੈ ਨਾ ਮੰਤਰ ਹੈ ਨਾ ਤੰਤਰ ਕੋ ਬਨਾਓ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਾਇਆ ਕੋ ਮਿਲਾਓ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੂਪ ਹੈ ਨਾ ਰੇਖ ਹੈ ਨਾ ਕਰਮ ਹੈ ਨਾ ਧਰਮ ਹੈ ਅਜਨਮ ਹੈ ਭੇਖ ਹੈ ਨਾ ਤਾਤ ਹੈ ਨਾ ਮਾਤ ਹੈ ਅਖਿਆਲ ਅਖੰਡ ਰੂਪ ਹੈ ਅਛੇਦ ਹੈ ਅਭੇਦ ਹੈ ਨਾ ਰੰਗ ਹੈ ਨਾ ਭੂਪ ਹੈ ਪਰੇ ਹੈ ਪਵਿੱਤਰ ਹੈ ਪੁਨੀਤ ਹੈ ਪੁਰਾਨ ਹੈ ਅਗੰਜ ਹੈ ਪੰਜ ਹੈ ਕਰੀਮ ਹੈ ਕੁਰਾਨ ਹੈ ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ਨਾ ਰੋਗ ਹੈ ਨਾ ਸੋਗ ਹੈ ਨਾ ਭੇਦ ਹੈ ਨਾ ਭੰਡ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਥ ਹੈ ਪ੍ਰਿਆ ਹੈ ਪਵਿੱਤਰ ਹੈ ਪੁਨੀਤ ਹੈ ਪਰਮਾਤ ਹੈ ਨਾ ਸੀਤ ਹੈ ਨਾ ਸੋਚ ਹੈ ਨਾ ਘਰਾਮ ਹੈ ਨਾ ਕਾਮ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਕ੍ਰੋਧ ਹੈ ਨਾ ਕਾਮ ਹੈ ਨਾ ਦੇਵ ਹੈ ਨਾ ਦੈਤ ਹੈ ਨਾ ਨਰਕੋ ਸਰੂਪ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ ਕੀ ਵਿਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਦੁਆਖ ਹੈ ਨਾ ਭੇਖ ਹੈ ਨਾ ਦੁਈ ਹੈ ਨਾ ਦ੍ਰੋਹ ਹੈ ਨਾ ਕਾਲ ਹੈ ਨਾ ਬਾਲ ਹੈ ਸਦੀਵ ਦਇਆਲ ਰੂਪ ਹੈ ਅਗੰਜ ਹੈ ਅਪੰਜ ਹੈ ਅਪਰਮ ਹੈ ਅਭੂਤ ਹੈ ਅਛੇਦ ਛੇਦ ਹੈ ਸਦਾ ਗੰਜ ਗੰਜ ਗੰਜ ਹੈ ਭੂਤ ਭੇਖ ਹੈ ਬਲੀ ਰੂਪ ਰਾਗ ਰੰਗ ਹੈ ਨਾ ਦਵੈਖ ਹੈ ਨਾ ਭੇਖ ਹੈ ਨਾ ਕਾਮ ਕ੍ਰੋਧ ਕਰਮ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਚਿੱਤਰ ਚੇਹਨ ਵਰਨ ਹੈ ਬੇਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀਐ ਅਭੂਮ ਭੇਜ ਹੈ ਸਦਾ ਛਿਜ ਤੇਜ ਮਾਨੀਐ ਨਾ ਆਦ ਹੈ ਨਾ ਵਿਆਦ ਹੈ ਅਗਾਧ ਰੂਪ ਲੇਖੀਐ ਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਵੇਖੀਐ ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ ਨਾ ਜੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋ ਰਲਾਉ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ ਕੋ ਸਰੂਪ ਹੈ ਅਪੰਗ ਹੈ ਅਨੰਗ ਹੈ ਅਗੰਜ ਸੀ ਵਿਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਮੋਹ ਕਾਰ ਹੈ ਨਾ ਆਦ ਹੈ ਨਾ ਗਾਦ ਹੈ ਨਾ ਵਿਆਦ ਕੋ ਵਿਚਾਰ ਹੈ ਨਾ ਰੰਗ ਰਾਗ ਰੂਪ ਹੈ ਨਾ ਰੂਪ ਰੇਖ ਰਾਰ ਹੈ ਨਾ ਹਾਉ ਨਾ ਭਾਉ ਹੈ ਨਾ ਦਾਉ ਕੋ ਪ੍ਰਕਾਰ ਹੈ ਗਜਾਦ ਪੀ ਨਰਾਦ ਪੀ ਕਰੰਤ ਸੇਵ ਹੈ ਸਦਾ ਸਤਸਪਤੀ ਤਪਸਪਤੀ ਬਨਸਪਤੀ ਜਪਸ ਸਦਾ ਅਗਸਤ ਜਾਦ ਜੇ ਵਡੇ ਤਪਸਪਤੀ ਵਿਸੇਖੀਐ ਬਿਅੰਤ ਬਿਅੰਤ ਬਿਅੰਤ ਕੋ ਕਰੰਤ ਪਾਠ ਪੇਖੀਐ ਅਗਾਧ ਆਦ ਦੇਵ ਕੀ ਅਨਾਦ ਬਾਤ ਮਾਨੀਐ ਨਾ ਜਾਤ ਪਾਤ ਮੰਤਰ ਮਿੱਤਰ ਸਤਰ ਸ੍ਰੇਹ ਜਾਨੀਐ ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹੈ ਦੁਰੰਤ ਦ੍ਰੋਹ ਦੇਹ ਕੇ ਅਨੰਤ ਭਾਂਤ ਸੋਧ ਹੈ ਤਵਾ ਪ੍ਰਸਾਦ ਰੂ ਆਮਲ ਛੰਦ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬਿਹੀਨ ਆਦਨਾਥ ਅਗਾਧ ਪੁਰਖ ਸੋ ਧਰਮ ਕਰਮ ਪਰਬੀਨ ਜੰਤਰ ਮੰਤਰ ਨਾ ਤੰਤਰ ਜਾ ਕੋ ਆਦ ਪੁਰਖ ਅਪਾਰ ਹਸਤ ਕੀਟ ਬਿਖੈ ਵਸੈ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨਾ ਤਾ ਜਾ ਕੋ ਮੰਤਰ ਮਾਤ ਨਾ ਮਿੱਤਰ ਸਰਬ ਠੌਰ ਬਿਖੈ ਰਮਿਓ ਜਿਹ ਚੱਕਰ ਚਿਹ ਨਾ ਚਿੱਤਰ ਆਦਿ ਦੇਵ ਉਦਾਰ ਮੂਰਤ ਅਗਾਧ ਨਾਥ ਅਨੰਤ ਆਦਿ ਅੰਤ ਨਾ ਜਾਣੀਐ ਅਭਿਖਿਆਦ ਦੇਵ ਦੁਰੰਤ ਦੇਵ ਭੇਵ ਨਾ ਜਾਣੀ ਜੇ ਮਰਮ ਵੇਦ ਕਤੇਵ ਸਨਕਿਓ ਸੰਕੇਸ ਨੰਦਨ ਪਾਵਹੀ ਨਹਿ ਸੇਵ ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰ ਹੀ ਸਿਵ ਸਕਰਿਓ ਮੁਖਚਾਰ ਸਰਬ ਸ਼ਬਦ ਪਤਾਰ ਕੇ ਤਰ ਜਾਪ ਹੀ ਜੇ ਜਾਪ ਆਦ ਦੇਵ ਅਗਾਤ ਤੇਜ ਅਨਾਦ ਮੂਰਤਿ ਅਤਾਪ ਜੰਤਰ ਮੰਤਰ ਨਾ ਆਵੀ ਕਰ ਤੰਤਰ ਮੰਤਰਣ ਕੀਨ ਸਰਬ ਠੌਰ ਰਹੋ ਵਿਰਾਜ ਤੇ ਰਾਜ ਰਾਜ ਪ੍ਰਬੀਨ ਜਛ ਗੰਧਰਵ ਨੂੰ ਬ੍ਰਹਮ ਛਤਰੀਨ ਮਾਹੇ ਬੈਸਨੰ ਕੇ ਵਿਖੈ ਵਿਰਾਜੈ ਸੂਦਰ ਭੀ ਵਹਿ ਨਾਹੇ ਗੂੜ ਗੌੜ ਨਾ ਭੀਲ ਭੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਦਾ ਮਧ ਉਰਧ ਨਾ ਭੂਮ ਆਕਾਸ਼ ਅਨੂਪ ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਵਿਹੀਨ ਤੀਰਥ ਜਾਤਰ ਨਾ ਦੇ ਪੂਜਾ ਗੋਰ ਕੇ ਨਾ ਅਧੀਨ ਸਰਬ ਸ਼ਬਦ ਪਤਾਰ ਕੇ ਤਰ ਜਾਣਿਐ ਜੇ ਜੋਤ ਸੇਸ ਨਾਮ ਸਾਹੰਸ ਫਨ ਨਹਿ ਨੇਤਿ ਪੂਰਨ ਹੋਤ ਸੋਧ ਸੋਧ ਹਟੇ ਸਵੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗਦਰਭ ਗਵਾਏ ਕਿੰਨਰ ਗਰਭ ਪੜਤ ਪੜਤ ਥਕੇ ਮਹਾ ਕਵਿ ਗੜਤ ਗਾੜ ਅਨੰਤ ਹਾਰ ਹਾਰ ਕਹਿਓ ਸਭੂ ਮਿਲ ਨਾਮ ਨਾਮ ਦੁਰੰਤ ਬੇਦ ਭੇਦ ਨਾ ਪਾਇਓ ਲਖਿਓ ਨਾ ਸੇਵਕ ਤੇਵ ਦੇਵ ਦਾਨੋ ਮੂੜ ਮਾਨੋ ਜਛ ਨਾ ਜਾਣਾ ਜੇਬ ਭੂਤ ਭੱਬ ਭਵਾਨ ਪੂਪਤੀ ਆਦਿਨਾਥ ਅਨਾਥ ਅਗਨ ਪਾਏ ਜਲੇ ਥਲੇ ਮੈਂ ਸਰਬ ਠੌਰ ਨਿਵਾਸ ਦੇਹ ਗਹਿ ਨਾ ਨੇਸਨੇ ਅਬੇ ਨਾਥ ਅਜੀਤ ਸਰਬ ਗੰਜਨ ਸਰਬ ਪੰਜਨ ਸਰਬ ਤੇ ਅਨਭੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਦਵੈਖ ਚੱਕਰ ਚਿਹਣਾ ਬਰਨ ਜਾ ਕੋ ਜਾਤ ਪਾਤ ਨਾ ਭੇਖ ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ ਕਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਿਪਾਲ ਦੀਨ ਬੰਧ ਦਇਆਲ ਸੁਆਮੀ ਆਦ ਦੇਵ ਅਪਾਰ ਦੀਨ ਬੰਧ ਪ੍ਰਵੀਨ ਸ੍ਰੀ ਪਦ ਸਰਬ ਕੋ ਕਰਤਾਰ ਬਰਨ ਚਿਹਨ ਨਾ ਚੱਕਰ ਜਾ ਕੋ ਚੱਕਰ ਚਿਹਨ ਆਕਾਰ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਵਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂਕੋ ਭਰਨ ਦੁਸ਼ਟ ਗੰਜਨ ਸਤਰ ਭੰਜਨ ਪਰਮ ਪੁਰਖ ਪਰਮਾਤ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈ ਜਿਹ ਗਾਥ ਭੂਤ ਭਪ ਭਵਿਖ ਭਵਾਨ ਪਰਮਾਨ ਦੇਵ ਗੰਜ ਆਦਿ ਅੰਤ ਅਨਾਦ ਸ੍ਰੀ ਪਦ ਪਰਮ ਪੁਰਖ ਭੰਜ ਧਰਮ ਕੇ ਅਨ ਕਰਮ ਜੇਤ ਕੀਨ ਤੌਨ ਪਸਾਰ ਦੇਵ ਅਦੇਵ ਗੰਧਰਭ ਕਿੰਨਰ ਮਛ ਕਛ ਅਪਾਰ ਭੂਮ ਆਕਾਸ ਜਲੇ ਥਲੇ ਮਹਿਮਾਨੀ ਐ ਜੇ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਕਾਲਕ ਦੀਨ ਦਇਆਲ ਮੁਕੰਦ ਅਗਾਉ ਡੰਡਨ ਦੁਸ਼ਟ ਖੰਡਨ ਕਾਲ ਹੂੰ ਕੇ ਕਾਲ ਦੁਸ਼ਟ ਹਰਨ ਪੁਸ਼ਟ ਕਰਨ ਸਰਬ ਕੇ ਪ੍ਰਤਿਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜ ਭਾਮ ਸਰਬ ਭੂਤਾ ਸਰਬ ਜੁਗਤਾ ਸਰਬ ਕਰਮ ਪਰਬੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ ਸ਼ਾਸਤਰੰ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸਵਰਤਾ ਆਦ ਰੂਪ ਅਪਾਰ ਦੁਸ਼ਟ ਦੰਦਨ ਪੁਸ਼ਟ ਖੰਡਨ ਆਦ ਦੇਵ ਖੰਡ ਭੂਮ ਆਕਾਸ ਜਲੇ ਥਲੇ ਮਹਿ ਜਪਤ ਜਾਪ ਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਣੀਐ ਸਭ ਵਿਚਾਰ ਆਦ ਦੇਵ ਅਪਾਰ ਸ੍ਰੀ ਪਦ ਦੁਸ਼ਟ ਪੁਸ਼ਟ ਪ੍ਰਹਾਰ ਅਨ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭੇਵ ਨਾ ਪਾਵੀ ਸਿਵ ਰੁਦਰ ਓ ਮੁਖ ਚਾਰ ਕੋਟ ਇੰਦਰ ਉਪਿੰਦਰ ਵਿਆਸ ਸਨਕ ਸਨਤ ਕੁਮਾਰ ਗਾਏ ਗਾਏ ਥਕੇ ਸਵੇ ਗੁਣ ਚਕਰਤ ਭੇ ਮੁਖ ਚਾਰ ਆਦਿ ਅੰਤ ਨਾ ਮਦ ਜਾ ਕੋ ਭੂਤ ਭਪ ਭਵਾਨ ਸਤ ਦੁਆਪਰ ਤ੍ਰਿਤੀਆ ਕਲਯੁਗ ਚਤਰ ਕਾਲ ਪ੍ਰਧਾਨ ਧਿਆਏ ਧਿਆਏ ਥਕੇ ਮਹਾ ਮੁਨਿ ਗਾਏ ਗੰਧਰਬ ਅਪਾਰ ਹਾਰ ਹਾਰ ਥਕੇ ਸਭੈ ਨਹੀਂ ਪਾਇਓ ਤਿਹ ਪਾਰ ਨਾਰਦ ਆਦਿਕ ਭੇਦ ਵਿਆਸ ਮੁਨਿ ਮਹਾਨ ਅਨੰਤ ਧਿਆਏ ਤੈ ਥਕੇ ਸਵੇ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥਕੇ ਗੰਧਰਵ ਨਾਚ ਅਪਛਰ ਅਪਾਰ ਸੋਧ ਸੋਧ ਥਕੇ ਮਹਾਸੁਰ ਪਾਇਓ ਨਹਿ ਪਾਰ ਤਉ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ ਉਤਰਿਉ ਮਾਸਿਓ ਬੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਗਲ ਵਿਦ ਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਾ ਸ੍ਰਿਸ਼ਟ ਕੋ ਵਿਚਾਰ ਕੌਣ ਧਰਮ ਕੋ ਕਰਮ ਹੈ ਕਹੋ ਸਗਲ ਵਿਸਥਾਰ ਦੋਹਰਾ ਕਾ ਜੀਤਬ ਕਾ ਮਰਨ ਹੈ ਕਵਨ ਸੁਰਗ ਕਾ ਨਰਕ ਕੋ ਸੂੜਾ ਕੋ ਮੂਰਤਾ ਕਾ ਤਰਕ ਅਵਤਰਕ ਤਰਕ ਦੋਹਰਾ ਕੋ ਨਿੰਦਾ ਜਸ ਹੈ ਕਵਨ ਕਵਨ ਪਾਪ ਕਾ ਧਰਮ ਕਵਨ ਜੋ ਕੋ ਭੋਗ ਹੈ ਕਵਨ ਕਰਮ ਅਪ ਕਰਮ ਦੋਹਰਾ ਕਹੋ ਸੋ ਸਮ ਕਾ ਸੋ ਕਹੈ ਦਮ ਕੋ ਕਹਾ ਕਹੰਤ ਕੋ ਸੂਰਾ ਦਾਤਾ ਕਵਨ ਕਹੋ ਤੰਤ ਕੋ ਮੰਤ ਦੋਹਰਾ ਕਹਾ ਰੰਕ ਰਾਜਾ ਕਵਨ ਹਰਖ ਸੋਗ ਹੈ ਕਵਨ ਕੋ ਰੋਗੀ ਰਾਗੀ ਕਵਨ ਕਹੋ ਤਤ ਮੋਹਿ ਤਵਨ ਦੋਹਰਾ ਕਵਨ ਰਿਸ਼ਟ ਕੋ ਪੁਸ਼ਟ ਹੈ ਕਹਾ ਸ੍ਰਿਸ਼ਟ ਕੋ ਵਿਚਾਰ ਕਵਨ ਸ੍ਰਿਸ਼ਟ ਕੋ ਭ੍ਰਿਸ਼ਟ ਹੈ ਕਹੋ ਸਕਲ ਵਿਸਥਾਰ ਦੋਹਰਾ ਕਹਾ ਕਰਮ ਕੋ ਕਰਮ ਹੈ ਕਹਾ ਪਰਮ ਕੋ ਨਾਸ ਕਹਾ ਚਿਤਨ ਕੀ ਚੇਸ਼ਟਾ ਕਹਾ ਅਚੇਤ ਪ੍ਰਕਾਸ਼ ਦੋਹਰਾ ਕਹਾ ਨੇਮ ਸੰਜਮ ਕਹਾ ਕਾ ਗਿਆਨ ਅਗਿਆਨ ਕੋ ਰੋਗੀ ਸੋਗੀ ਕਵਨ ਕਹਾ ਧਰਮ ਕੀ ਹਾਨ ਦੋਹਰਾ ਕੋ ਸੂਰਾ ਸੁੰਦਰ ਕਵਨ ਕਹਾ ਜੋ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ